ਪੌੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ ਦੇਖੋ ਪ੍ਰਭ ਨੇ ਅੱਖਰਾਂ ਦੇ ਵਿੱਚ ਤਿੰਨੇ ਭਵਨ ਰੱਖੇ ਅੱਖਰ ਕੀ ਹੈ ਜਿਹੜਾ ਬੋਲ ਕੇ ਅਸੀਂ ਜਿੱਥੇ ਜੋ ਚੀਜ਼ ਬੋਲ ਸਕਦੇ ਉਹਦੀ ਜਗ੍ਹਾ ਅੱਖਰ ਲੈਂਦੇ ਤਿੰਨਾ ਭਵਨਾਂ ਦੀ ਗੱਲ ਅਸੀਂ ਬੋਲ ਕੇ ਦੱਸ ਸਕਦੇ ਹਾਂ ਮਾਇਆ ਅੱਖਰ ਦਾ ਮਤਲਬ ਹੈ ਮਾਇਆ ਜੋ ਅੱਖ ਨੂੰ ਦੀਦਾ ਅੱਖਰ ਹੈ ਜੋ ਅੱਖ ਨੂੰ ਦੀਦਾ ਮਾਇਆ ਮਾਇਆ ਦੇ ਵਿੱਚ ਤਨ ਭਵਣ ਅੱਖ ਮਾਇਆ ਰੂਪ ਹੈ ਅੱਖਰ ਮਾਇਆ ਰੂਪ ਨੇ ਅੱਖ ਨੂੰ ਦੀ ਨੇ ਮਾਇਆ ਜਿਤਨੇ ਭਵਨ ਧਾਰ ਹੋਏ ਨੇ ਅੱਖਰ ਮਹਤਰ ਭਵਨ ਪ੍ਰਭ ਧਾਰੇ ਪ੍ਰਭ ਨੇ ਤਿੰਨੇ ਭਵਨ ਮਾਇਆ 'ਚ ਰੱਖੇ ਨੇ ਅੱਖਰ ਵੀ ਮਾਇਆ ਤੇ ਅੱਖਰ ਲਕੀਰਾਂ ਹੀ ਨੇ ਅੱਖਰਾਂ ਦੇ ਰੂਪ ਰੰਗ ਹੈ ਨਹੀਂ ਕੂੜੇ ਦਾ ਰੂਪ ਹੋਰ ਤਰ੍ਹਾਂ ਦਾ ਆੜੇ ਦਾ ਰੂਪ ਹੋਰ ਤਰ੍ਹਾਂ ਦਾ ਕੀੜੀ ਦਾ ਰੂਪ ਹੋਰ ਤਰ੍ਹਾਂ ਦਾ ਰੇਖਾ ਵੀ ਆ ਰੂਪ ਵੀ ਹੈ ਉਹ ਰੇਖ ਰੂਪ ਤੇ ਲੱਗਦਾ ਰੂਪ ਨਾ ਰੰਗ ਨਾ ਰੇਖ ਕੇ ਜਿਹੜਾ ਰੰਗ ਵੀ ਹੈ ਚਾਹੇ ਕਾਲਾ ਰੰਗ ਦਾ ਆ ਦਾ ਚਾਹੇ ਸੁਨਹਿਰੀ ਰੰਗ ਦਾ ਲੋ ਚਾਹੇ ਹਰਾ ਰੰਗ ਦਾ ਰੰਗ ਰੂਪ ਰੇਖ ਤੇ ਨੇ ਅੱਖਰ ਦੇ ਵਿੱਚ ਉਹ ਤਿੰਨਾਂ ਦੇ ਭਰੇ ਆ ਅਖਰ ਰੰਗ ਰੂਪ ਨ ਰੰਗ ਨ ਰੇਖ ਕਿਚ ਤ੍ਰਿਉ ਗੁਣ ਤੇ ਪ੍ਰਪਨ ਜਿਹੜੇ ਇਹਨੂੰ ਅੱਖਰ ਨੂੰ ਮੰਨੀ ਜਾਂਦੇ ਨੇ ਉਹ ਫਿਰ ਮੂਰਖ ਦੀ ਹੋਰ ਕੀ ਨੇ ਇੱਥੇ ਤਾਂ ਰੇਖਾਵਾਂ ਨੇ ਲਿਖੀ ਰਹੀ ਖਿੱਚੀ ਹੋਈਆਂ ਡੇਡੀਆਂ ਬੇਟੀਆਂ ਹਰੇਕ ਭਾਸ਼ਾ ਦੀਆਂ ਇਹ ਨੇ ਕਿਸੇ ਨੇ ਕਹੀਆਂ ਖਿੱਚਣੀਆਂ ਕਿਸੇ ਨੇ ਕਹੀਆਂ ਖਿੱਚਣੀਆਂ ਉਹ ਮੰਨ ਲਿਆ ਵੀ ਇਹਦੀ ਵੀ ਆਹ ਆਵਾਜ਼ ਆਪਾਂ ਨੇ ਉਹ ਹੀ ਆਵਾਜ਼ ਉਹ ਲੈ ਕੇ ਉਹਦਾ ਬੋਲੀ ਬਣਾ ਲਈ ਕਿੰਨੇ ਬਵਣ ਅੱਖਰ ਦੇ ਧਾਰਨ ਨੇ ਮਾਇਆ ਦੇ ਵਿੱਚ ਨੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਲਿਖ ਲੈ ਕੇ ਆਪਾਂ ਵੇਦ ਲਿਖ ਲੈ ਜਿਹੜੇ ਵੇਦ ਨੇ ਅੱਖਰੇ ਨੇ ਗ੍ਰੰਥਾਂ 'ਚ ਅੱਖਰੇ ਹੁੰਦੇ ਨੇ ਉਹਨਾਂ ਦੀ ਫਿਰ ਵਿਚਾਰ ਕਰਦੇ ਆ ਅੱਖਰਾਂ ਦੀ ਅੱਖਰ ਸਾਨੂੰ ਅੱਖਰ ਆਪ ਨਹੀਂ ਬੋਲਦਾ ਅੱਖਰ ਬੁਲਾਉਂਦਾ ਅੱਖਰ ਦਾਦਾ ਵੀ ਇੱਥੇ ਮੈਨੂੰ ਆ ਬੋਲੋ ਅੱਖਰ ਬੁਲਾਉਣ ਵਾਲੀ ਚੀਜ਼ ਹੈ ਬੋਲਣ ਵਾਲਾ ਤਾਂ ਆਦਮੀ ਹੋਊਗਾ ਅੱਖਰ ਕਦੋਂ ਬੋਲਦਾ ਹੈ ਪਰਮੇਸ਼ਰ ਬੁਲਾ ਰਿਹਾ ਨਾਨਕ ਬੋਲ ਰਿਹਾ ਬੋਲ ਹੁਣ ਅੱਖਰ ਬੁਲਾ ਰਿਹਾ ਨਾ ਗ੍ਰੰਥੀ ਬੋਲ ਰਿਹਾ ਕੋਈ ਪਾਠੀ ਬੋਲ ਇਸ ਕਰਕੇ ਪੋਥੀ ਪਰਮੇਸ਼ਰ ਦਾ ਧੰਨ ਕਿਹਾ ਹੋਇਆ ਉਦੋਂ ਪਰਮੇਸ਼ਰ ਬੁਲਾਉਂਦਾ ਤਾਂ ਹੁਣ ਅੱਖਰ ਬੁਲਾਉਂਦੇ ਲੱਗੀ ਸਮਝ ਅਖਰ ਬੋਲਦੇ ਨਹੀਂ ਅਖਰ ਬੁਲਾ ਰਹੇ ਨੇ ਪਰਮੇਸ਼ਰ ਬੋਲਦਾ ਨਹੀਂ ਪਰਮੇਸ਼ਰ ਬੁਲਾ ਰਿਹਾ ਤੇ ਨਾਨਕ ਦੀ ਦੇਖ ਕਿਵੇਂ ਹੋਗੀ ਨਾਨਕ ਦਾ ਬੋਲਣ ਵਾਲਾ ਨਾਨਕ ਦੀ ਦੇਖ ਮੈਂ ਸਭ ਕਰ ਲੂ ਮੂਰਖਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ ਜਿਵੇਂ ਕਵੀ ਨੇ ਕਹੇ ਤਾਂ ਪਾਲਣ ਕੋ ਰਾਂਗੀ ਦੇ ਇਹਨਾਂ ਨੇ ਮੰਨ ਲਿਆ ਮੂਰਖ ਨੇ ਮਹਾਮੂਰਖ ਨੇ ਕਹਿਤਾ ਮੂਰਖਾਂ ਨੇ ਮੰਨ ਲਿਆ ਉਹ ਪਰਮੇਸ਼ਰ ਦਾ ਥਾਨ ਕਹਿ ਰਹੇ ਨੇ ਪੋਥੀ ਕਿਉਂ ਅੱਖਰ ਸਾਨੂੰ ਬੁਲਾਉਂਦੇ ਨੇ ਮਜਬੂਰ ਕਰਦੇ ਨੇ ਵੀ ਆਹ ਬੋਲ ਮੈਂ ਆ ਲਿਖਿਆ ਹੋਇਆ ਬੋਲਣ ਵਾਲਾ ਕੌਣ ਹੈ ਬੋਲਣ ਵਾਲਾ ਨਾਲ ਬੋਲਣ ਵਾਲਾ ਕਬੀਰ ਅੱਖਰ ਬੁਲਾ ਰਹੇ ਨੇ ਬੋਲ ਨਹੀਂ ਰਹੇ ਸਮਝਿਆ ਬੋਲਣ ਵਾਲਾ ਕੌਣ ਹੈ ਬੋਲਣ ਵਾਲਾ ਤੋਂ ਥੱਲੇ ਬੁਲਾਉਣ ਵਾਲਾ ਉੱਪਰ ਹੈ ਇਸ ਕਰਕੇ ਪੰਚਮ ਪਾਸ਼ਾ ਨੇ ਪੋਥੀ ਸਾਹਿਬ ਨੂੰ ਬੰਦੇ ਦੇ ਸਾਹਿਬ ਕਰਕੇ ਬਰਾਜਮਾਨ ਆਪ ਪੁੰਜੇ ਪਏ ਸੀ ਇਹਦੀ ਪਦਵੀ ਸਾਡੇ ਨਾਲ ਬੜੀ ਹੈ ਜੋ ਬੁਲਾਉਣ ਵਾਲਾ ਮੈਂ ਬੋਲਣ ਵਾਲਾ ਗਾਂ ਇਹ ਬੁਲਾਇਆ ਕਰੂ ਸੰਗਤ ਬੋਲਿਆ ਕਰੂ ਗੁਰੂ ਕਪੜਿਆ ਕਰਨਗੇ ਬੋਲ ਬੋਲ ਕੇ ਜਦ ਕੋਈ ਪੜੂ ਤਾਂ ਹੀ ਅੱਖਰ ਬੋਲਿਆ ਜਾਊ ਅੱਖਰ ਆਪਣੇ ਆਪ ਨਹੀਂ ਬੋਲਦਾ ਆਪਣੇ ਆਪ ਬੋਲ ਸਕਦਾ ਹੁੰਦਾ ਉਹਨੂੰ ਸਾਰਾ ਗ੍ਰੰਥ ਸਾਰੀ ਗਿਆਨ ਦੇ ਦਿੰਦਾ ਗਿਆਨ ਲੁਕਤ ਨਾ ਹੁੰਦਾ ਅੱਖਰਾਂ 'ਚ ਗਿਆਨ ਪਿਆ ਪਤਾ ਹੈ ਨਹੀਂ ਕਿਸੇ ਨੂੰ ਫਿਰ ਬੋਲ ਕੇ ਦੱਸ ਦਵੇ ਦੱਸ ਦੇਵੇ ਬੋਲ ਕੇ ਫਿਰ ਉਹ ਨਾਲ ਨੇ ਬੋਲ ਕੇ ਸਮਝਾਇਆ ਸੀ ਲੋਕਾਂ ਨੂੰ ਇਹ ਸਮਝਾਵੇ ਨੂੰ ਇਹ ਗੁਰਤੀ ਬਾਣੀ ਹੈ ਇਹ ਗੁਪਤੀ ਬਾਣੀ ਅੱਖਰਾਂ ਦੇ ਵਿੱਚ ਬਾਣੀ ਗੁਪਤੀ ਬਾਣੀ ਹੁੰਦੀ ਹੈ ਪ੍ਰਗਟ ਕਿਵੇਂ ਹੋਊਗੀ ਪ੍ਰਗਟ ਬੋਲੇ ਜੇ ਕੌਣ ਕੀ ਬਾਣੀ ਬਣੂ ਗੁਪਤੀ ਬਾਣੀ ਪ੍ਰਗਟ ਹੋਏ ਪ੍ਰਗਟ ਹੋਊ ਪ੍ਰਗਟ ਤਾਂ ਕੋਈ ਕਰੂ ਇਹਨੂੰ ਤਾਂ ਹੋਊ ਜੇ ਕੋਈ ਬੋਲੂ ਤਾਂ ਹੀ ਪ੍ਰਗਟ ਹੋਊ ਤਾਂ ਹੀ ਦੂਆ ਸੁਣੋ ਕਿਸੇ ਹਿਸਾਬ ਨਾਲ ਇਹਨਾਂ ਦੀ ਗੱਲ ਠੀਕ ਨਹੀਂ ਕਿਸੇ ਐਂਗਲ ਤੋਂ ਵੀ ਠੀਕ ਨਹੀਂ ਸਾਬਤ ਕਰਦੇ ਕਿਹੜੇ ਐਂਗਲ ਤੋਂ ਠੀਕ ਮੂਰਖ ਨੇ ਇੱਕ ਨੇ ਗੱਲ ਕਹਿਤੀ ਮੈਂ ਸਾਰਿਆਂ ਨੇ ਮੰਨ ਲਈ ਵਿਚਾਰਿਆ ਹੀ ਨਹੀਂ ਕਦੇ ਵਿਚਾਰਨ ਵਾਲੇ ਪਾਸੇ ਗਏ ਹੀ ਨਹੀਂ ਕੋਈ ਅੱਖਰ ਕਰ ਕਰ ਵੇਦ ਵਿਚਾਰੇ ਉਹ ਵੇਦ ਨੇ ਗ੍ਰੰਥ ਨੇ ਉਹ ਵੀ ਤਾਂ ਅੱਖਰੇ ਨੇ ਉਹਨਾਂ ਨੇ ਨਹੀਂ ਕਦੇ ਕਿਹਾ ਤੁਸੀਂ ਕਿਵੇਂ ਕਹਤਾ ਅੱਖਰ ਸ਼ਾਸਤਰ ਸਿਮਰਤ ਪ੍ਰਾਣਾ ਸ਼ਾਸਤਰ ਸਿਮਰਤੀ ਪ੍ਰਾਣ ਨੇ ਸਭ ਅੱਖਰ ਨੇ ਉਹ ਵੀ ਅੱਖਰ ਨੇ ਇਹ ਵੀ ਅੱਖਰ ਨੇ ਕਹਿਣ ਦਾ ਮਤਲਬ ਆ ਦੇਖੋ ਕਿੱਡਾ ਇਹ ਕਿਉਂ ਲਿਖਿਆ ਸੀ ਸਾਰਾ ਉਹਨਾਂ ਨੂੰ ਪਤਾ ਸੀ ਵੀ ਕੋਈ ਗੜਬੜ ਨਾ ਕਰ ਲਿਓ ਉਹ ਗੜਬੜ ਕਰ ਲਈ ਬਾਵਜੂਦ ਇਹਦੇ ਲਿਖੇ ਸ਼ਾਸਤਰ ਨੇ ਸਮਰਤ ਨੇ ਪ੍ਰਾਣ ਨੇ ਸਭ ਅੱਖਰ ਨੇ ਅੱਖਰੇ ਮੰਨਿਓ ਤੁਸੀਂ ਇਹਨਾਂ ਨੂੰ ਇੱਜ਼ਤ ਕਰਿਓ ਪ੍ਰਣਾਮ ਕਰਿਓ ਇਹਨਾਂ ਦੀ ਕੀਮਤ ਬਹੁਤ ਆ ਪਰ ਮੰਨਿਓ ਅੱਖਰ ਚੇਤਨ ਨਾ ਮੰਨ ਲਿਓ ਜਾਣ ਨੇ ਚੇਤਨ ਬੋਲਣ ਵਾਲਾ ਹੋਊਗਾ ਸ਼ਬਦ ਇਹਦਾ ਬੋਲਣ ਵਾਲੇ ਸ਼ਬਦ ਜਦ ਇਹਨੂੰ ਸ਼ਬਦ ਰੂਪ ਧਾਰੂ ਤਾਂ ਉਹ ਚੇਤਨ ਹੋਊਗਾ ਚੇਤਨ ਨੂੰ ਸ਼ਬਦ ਦਊਗਾ ਧੁਨੀ ਇਹਦੀ ਪ੍ਰਗਟ ਜਿਹੜੀ ਹੈਗੀ ਇਹ ਚ ਧੁਨੀ ਮੰਨ ਕੇ ਜੋ ਰੱਖੀ ਹੋਈ ਹੈ ਨਾ ਧੁਨੀ ਦਾ ਚੇਤਨ ਪ੍ਰਗਟ ਕਰੂ ਆਪਣੇ ਆਪ ਦੀ ਧੁਨੀ ਪ੍ਰਗਟ ਕਰ ਸਕਦੇ ਧੁਨੀ ਪ੍ਰਗਟ ਚੇਤਨ ਤੋਂ ਹੋਊਗੀ ਜੜ ਤੋਂ ਨਹੀਂ ਹੁੰਦੀ ਜਿਹੜਾ ਹੁਣ ਪੰਜਾਬੀ ਪੜਿਆ ਨਹੀਂ ਹੋਇਆ ਉਹ ਧੁਨੀ ਵੀ ਨਹੀਂ ਉਚਾਰਨ ਕਰ ਸਕਦਾ ਧੁਨੀ ਗਲਤ ਵੀ ਉਚਾਰਨ ਕਰਦੇ ਨੇ ਅਸੀਂ ਵੀ ਕਰਦੇ ਹਾਂ ਗਲਤ ਵਿਚਾਰ ਕਈ ਅੱਖਰਾਂ ਦੀ ਤੁਹਾਡੀ ਗਲਤ ਜਾਣ ਹੋ ਰਹੀ ਹੈ ਸਿਆਰੀਆ ਔਂਕੜੋਂ ਜਾਣਨਾ ਨਹੀਂ ਕਰ ਰਹੇ ਕਈ ਜਗ੍ਹਾ ਇੱਧਰ ਉੱਧਰ ਲਾ ਕੇ ਅੱਖਰ ਤੁਰੀ ਵਗਾੜੀ ਹੋਈ ਹੈ ਅੱਖਰ ਇੱਧਰ ਇੱਧਰ ਲਾ ਕੇ ਤੁਰੀ ਹੋਰ ਹੋ ਜਾਣੀ ਹੈ ਆਵਾਜ਼ ਬਦਲ ਜਾਣੀ ਹੈ ਅਰਥ ਬਦਲ ਜਾਣੇ ਨੇ ਜਾਣੇ ਨਾਲ ਨੇ ਇੱਧਰ ਇੱਧਰ ਅੱਖਰ ਬਦਲ ਲੈ ਜੇ ਚੇਤਨ ਹੁੰਦਾ ਦੱਸਣਾ ਦਿੰਦਾ ਵੀ ਇਹ ਕੀ ਕਰਦੇ ਹੋ ਤੁਸੀਂ ਇਹ ਕੀ ਕਰਦੇ ਹੋ ਆ ਨਹੀਂ ਆ ਖੜੇ ਉਹ ਇਧਰ ਹੋ ਅੰਨੇ ਨੇ ਬਦਮਾਗ ਨੇ ਔਰ ਬਦਮਾਗ ਰਹਿ ਜਾਣ ਇਹਨਾਂ ਗੱਲਾਂ ਨਾਲ ਨਹੀਂ ਅਗਲਾ ਹੁਣ ਲੱਗੀ ਗਿਆਨ ਹੋਣ ਲੱਗਿਆ ਜਿਹੜੇ ਰਸਤੇ ਪੈ ਗਏ ਇਹ ਰਸਤਾ ਤਾਂ ਅਗਲਾ ਹੈ ਹੀ ਨਹੀਂ ਇਹ ਤਾਂ ਮੂਰਖੰਦ ਕੋਲ ਵਾਲਾ ਰਸਤਾ ਅਖਰ ਨਾਦ ਕਥਨ ਵਿਖਿਆਨਾ ਅੱਖਰ ਕੀ ਹੁੰਦੇ ਨੇ ਜੋ ਨਾਦ ਕਿਹਾ ਹੈ ਨਾ ਨਾਦ ਬਿਨਾ ਕੰਨਾਂ ਤੋਂ ਸੁਣਨ ਵਾਲਾ ਉਹਦਾ ਜਿਹੜਾ ਕਥਨ ਹੈ ਕੀਤਾ ਨਾ ਉਹਦਾ ਬਖਿਆਨ ਅੱਖਰਾਂ ਕੀਤਾ ਹੋਇਆ ਨਾਦ ਵੀ ਨਹੀਂ ਹੈ ਕਿਤੇ ਕਹਿੰਦਾ ਨਾਦ ਹੈ ਨਾਦ ਨੂੰ ਕਥਨ ਕੀਤਾ ਕਿਸੇ ਨੇ ਨਾਦ ਨੂੰ ਬਿਆਨ ਕੀਤਾ ਕਿਸੇ ਨੇ ਉਹਦਾ ਬਖਿਆਨ ਕੀਤਾ ਫਿਰ ਉਹ ਅੱਖਰਾਂ ਅਖਰੀ ਰੂਪ ਦੇ ਦਿੱਤਾ ਨਾਲ ਕੀ ਸੀ ਨਾਲ ਸੀ ਬਾਣੀ ਤੁਰਕੀ ਜਦੋਂ ਉਹਦਾ ਵਿਖਿਆਨ ਹੋਇਆ ਫਿਰ ਹੋ ਗਈ ਗੁਰਬਾਣੀ ਇਹ ਅੱਖਰ ਰੂਪ ਧਾਰਨ ਕੀਤਾ ਇਹ ਗੁਰਬਾਣੀ ਦਾ ਅਖਰੀ ਰੂਪ ਹੋ ਗਿਆ ਗੁਰਬਾਣੀ ਦਾ ਅਖਰੀ ਰੂਪ ਹੈ ਕਿਉਂਕਿ ਸ਼ਬਦ ਔਰ ਬਾਣੀ ਕੰਨਾਂ ਕੰਨਾਂ ਨਾਲ ਸੁਣ ਸਕਦੀ ਅੱਖਾਂ ਨੂੰ ਨਹੀਂ ਨਹੀਂ ਬਾਣੀ ਕੰਨਾਂ ਨੂੰ ਸੁਣੂ ਤੋਂ ਸ਼ਬਦ ਕੰਨਾਂ ਨੂੰ ਸੁਣੂਗਾ ਅੱਖਾਂ ਨੂੰ ਨਹੀਂ ਜੇ ਅੱਖਾਂ ਨੂੰ ਦਿਖੂਗਾ ਉਹ ਮਾਇਆ ਹਾਲਾਂਕਿ ਗੁਰਬਾਣੀ ਜਿਹੜੀ ਬਾਣੀ ਗੁਰਬਾਣੀ ਹੈ ਉਹ ਵੀ ਮਾਇਆ ਪਰ ਉਹ ਕੰਨਾਂ ਦੀ ਪਕੜ ਗਿਆ ਅੱਖਾਂ ਦੀ ਪਕੜ ਨਹੀਂ ਜੋ ਕੋਈ ਬੋੜਾ ਹੈ ਆਦਮੀ ਸੁਣਦਾ ਨਹੀਂ ਤਾਂ ਉਹਦੇ ਵਾਸਤੇ ਬੋਲੋ ਚਾਹੇ ਨਾ ਬੋਲੋ ਜਦੋਂ ਸੁਣਦਾ ਹੀ ਨਹੀਂ ਉਹਦੇ ਵਾਸਤੇ ਬਾਣੀ ਕਿੱਥੇ ਬਾਣੀ ਵੀ ਉਹਦੇ ਵਾਸਤੇ ਜਿਹਨੂੰ ਸੁਣੂ ਕਰਨ ਵਾਲੇ ਨੂੰ ਜ਼ਰੂਰ ਤੇ ਕਰਨ ਨਾ ਹੋਣ ਕਿਸੇ ਤੇ ਫਿਰ ਅੱਖਾਂ ਹੋਣ ਕੰਨ ਨਾ ਹੋਣ ਕੰਨਾਂ ਤੋਂ ਬਿਨਾਂ ਨਹੀਂ ਸੁਣਨੀ ਹੈ ਤੇ ਇਹ ਜਿੱਤੇ ਤੱਕ ਉਥੀ ਸਾਹਿਬ ਆ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦਾ ਸਵਾਲ ਹੈ ਅਖਾੜੇ ਨੂੰ ਤਾਂ ਲਿਖੂ ਦਿਖੂਗਾ ਜੇ ਪੜਿਆ ਹੈ ਪੜ ਵੀ ਲਊਗਾ ਪਰ ਉਹਨੂੰ ਸੁਣ ਨਹੀਂ ਸਕਦਾ ਜੇ ਦੂਆ ਸੁਣਾਊਗਾ ਦੂਆ ਪੜੂ ਉਹਨੂੰ ਸੁਣਨਾ ਨਹੀਂ ਆਪ ਪੜੂਗਾ ਠੀਕ ਬੋਲੂਗਾ ਇਸ ਕਰਕੇ ਸ਼ਬਦ ਸਿਰਫ ਕਰਨਾ ਦਾ ਵਿਸ਼ਾ ਸ਼ਬਦ ਗੁਰੂ ਕਿਹਾ ਹੈ ਅੱਖਰ ਗੁਰੂ ਨਹੀਂ ਕਿਹਾ ਹੋਇਆ ਤੁਸੀਂ ਅੱਖਰ ਗੁਰੂ ਕਿਵੇਂ ਕਰ ਲਿਆ ਅੱਖਰਾਂ ਨੂੰ ਗੁਰੂ ਕਿਵੇਂ ਮੰਨ ਲਿਆ ਅੱਖਰ ਔਰ ਸ਼ਬਦ ਦਾ ਫਰਕ ਕਿਉਂ ਮਟਾਇਆ ਗੁਰਬਾਣੀ ਅੱਖਰ ਔਰ ਸ਼ਬਦ ਦਾ ਫਰਕ ਦੱਸੋ ਕੋਈ ਸ਼ਬਦ ਅਖਰੀ ਨਾਮ ਕਵੀ ਦਾ ਅਖਰੀ ਸਾਲਾ ਅਖਰੀ ਗਿਆਨ ਕੀ ਤੁਗਣ ਦਾ ਅਖਰੀ ਲਿਖਣ ਉਥੇ ਸਭ ਦੱਸਿਆ ਅਖਰੀ ਲਿਖਣ ਜਿੰਨੇ ਚ ਲਿਖਦਾ ਅੱਖਰਾਂ ਜਾਂ ਬੋਲਣ ਵਾਲ ਬੋਲੇ ਤੋਂ ਬਾਣੀ ਬਣਨੀ ਹੈ ਇਹਨਾਂ ਨੇ ਬੋਲੇ ਤੋਂ ਪਹਿਲਾਂ ਹੀ ਬਾਣੀ ਬਣਾਈ ਸ਼ਬਦ ਗੁਰੂ ਸ਼ਬਦ ਗੁਰੂ ਇਹ ਤੋਂ ਮੂਰਖ ਕੌਣ ਹੋਊਗਾ ਬੋਲੇ ਤੋਂ ਬਾਣੀ ਹੈ ਬੋਲੇ ਤੋਂ ਸ਼ਬਦ ਹੈ ਬੋਲ ਆਵਾਜ਼ ਦਾ ਨਾ ਬਾਣੀ ਬੋਲਣ ਵਾਲ ਬੋਲਣ ਦੇ ਨਾਲ ਬਾਣੀ ਬਣੂ ਲਿਖ ਜਿੰਨਾ ਜਿਹੜਾ ਅੱਖਰ ਤਾਂ ਪੱਟੀ ਵੀ ਲਿਖਿਆ ਇਹਨ ਅੱਖਰਾਂ ਮੈਂ ਕੋਈ ਗੁਰਮੁਖ ਖੋਜਿਆ ਨਹੀਂ ਉਹ ਕਹਿੰਦੇ ਇਹ ਇਹ ਸ਼ਬਦ ਦੇ ਵਿੱਚੋਂ ਖੋਜੇ ਅੱਖਰਾਂ ਜੋ ਖੋਜਣ ਨੂੰ ਕਿਹਾ ਕਿੰਨੀ ਵਾਰ ਇਹ ਗੱਲ ਲਿਖੀ ਹੈ ਗੁਰਬਾਣੀ 'ਚ ਬਾਰ-ਬਾਰ ਉਹਦੀ ਕੋਈ ਪਰਵਾਹ ਨਹੀਂ ਕੀਤੀ ਆਪਣੀ ਮਰਜ਼ੀ ਫਿਰ ਸੌਖੀ ਗੱਲ ਸੀ ਹਾਂ ਸਿੱਧੇ ਅੱਖਰ ਨਾਲ ਛੱਡੋ ਪਰੇ ਇਹਨੂੰ ਗੁਰੂ ਕਹਿੰਦੇ ਸੌਖਾ ਸੀ ਨਾ ਪੜਨ ਦੀ ਲੋੜ ਨਾ ਸਮਝਾਉਣ ਦੀ ਲੋੜ ਸਮਝਣ ਦੀ ਲੋੜ ਮੱਥਾ ਟੇਕੋ ਦਰਸ਼ਨ ਕਰੋ ਔਰ ਜਾਓ ਜੇ ਗਿਆਨ ਗੁਰੂ ਮਰ ਲੈ ਫਿਰ ਗਿਆਨ ਗੁਰੂ ਤੋਂ ਕੱਢ ਕੇ ਜਾਣਾ ਪੈਂਦਾ ਪੂਰਾ ਸਤਗੁਰ ਜੇ ਮਿਲੇ ਕੱਢ ਰਤਨ ਦੇਵੇ ਪ੍ਰਕਾਸ਼ ਫਿਰ ਉਹ ਕਰਨਾ ਉਹ ਕਰਨਾ ਔਖਾ ਸੀ ਤਾਂ ਕੀਤਾ ਕੋਈ ਪੂਰਾ ਮਿਲ ਜਵੇ ਫੇਰ ਇਹ ਜੋ ਰਤਨ ਕੱਢ ਕੇ ਫੇਰ ਇਹਦਾ ਚਾਨਣ ਕਰੇ ਗੁਰੂ ਨੂੰ ਦਿਖਾ ਉਹ ਹੈ ਨਹੀਂ ਸੀ ਨਾ ਇਸ ਕਰਕੇ ਅੱਖਰਾਂ ਨੂੰ ਗੁਰੂ ਬਣਾਇਆ ਇਹ ਬਲੈਕਮੇਲ ਹੈਗਾ ਵੀ ਬਹੁਤ ਤਕੜੀ ਇਹਦੇ ਪਿੱਛੇ ਇਹ ਗੁਰੂ ਗਿਆਨ ਦਾ ਸਾਥ ਦਸਣੀ ਹੋਣਾ ਲੋਕਾਂ ਨੂੰ ਉਹਦਾ ਦਰਸ਼ਨ ਦਾ ਕਰਾ ਨਹੀਂ ਹੋਣਾ ਰਮਾਲਾ ਜਾ ਕੇ ਇਹਨਾਂ ਕਾਗਜ਼ਾਂ ਦਾ ਅੱਖਰਾਂ ਦਾ ਦਰਸ਼ਨ ਕਰਾ ਦੋ ਖੜਾ ਛੁੱਟਿਆ ਇਹ ਬਲੈਕਮੇਲਿੰਗ ਕੀਤੀ ਉਹਨਾਂ ਲੋਕਾਂ ਨੇ ਬਹੁਤ ਤਗੜੀ ਬਲੈਕਮੇਲਿੰਗ ਹੈ ਦੇ ਪਿੱਛੇ ਜਿਹੜੇ ਝੂਠੇ ਨੇ ਕਪਟੀ ਨੇ ਅਛੰਤ ਬਣ ਗਏ ਮਹਾਪੁਰਸ਼ ਬਣ ਗਏ ਉਹਨਾਂ ਨੇ ਉਹਨਾਂ ਦੇ ਦਿਮਾਗ ਦੀ ਕਾਢ ਹੈ ਸਮਝ ਹੈ ਨਹੀਂ ਸੀ ਗੁਰਬਾਣੀ ਦੀ ਸੋਚੀ ਕੋਈ ਨਹੀਂ ਨਾ ਉਹਨਾਂ ਨੂੰ ਸੋਚੀ ਆਉਣੀ ਸੀ ਨਾ ਉਹਨਾਂ ਨੂੰ ਆਈ ਸੀ ਨਾ ਉਹਨਾਂ ਨੂੰ ਲੋੜ ਵੀ ਨਹੀਂ ਸੀ ਦੁਕਾਨਦਾਰੀ ਉਹਨਾਂ ਨੇ ਆਪਣੀ ਚਲਾਉਣੀ ਸੀ ਉਹਨਾਂ ਦੇ ਦਿਮਾਗ ਦੀ ਕਾਢ ਹੈ ਹੁਣ ਵਾਲੇ ਵੀ ਇਹ ਨਹੀਂ ਚੱਲਦੀ ਹੈ ਅਖਰ ਮੁਕਤ ਜੁਗਤੀ ਭੈ ਪਰਮਾ ਹੁਣ ਮੁਕਤੀ ਨਹੀਂ ਦਿੱਤੀ ਲਿਖਤੀ ਨਾ ਮੁਕਤੀ ਉਹ ਮੁਕਤੀ ਹੈ ਜੇ ਕਾ ਕੇ ਲੈ ਜਾਓ ਦੇਖੋ ਭਲਾ ਮੁਕਤੀ ਹੋ ਲਿਖੀ ਹੋਈ ਮੁਕਤੀ ਨੂੰ ਜੇ ਕਾ ਕੇ ਲੈ ਜਾਓ ਮੁਕਤੀ ਹੋ ਜੂ ਤੇ ਇਹ ਹੋ ਗਈ ਮੁਕਤੀ ਲਿਖੇ ਤੇ ਮੁਕਤੀ ਦਾ ਦਰਸ਼ਨ ਕਰੇ ਤੇ ਮੁਕਤੀ ਮਿਲ ਗਈ ਇਹ ਮੁਕਤੀ ਦੀ ਸਮਝ ਆ ਗਈ ਮੁਕਤੀ ਲਿਖੀ ਹੋਈ ਆ ਉੱਥੇ ਉਹਦੇ ਨਾਲ ਮੁਕਤੀ ਦੀ ਸਮਝ ਆ ਗਈ ਫਿਰ ਮੁਕਤੀ ਦਾ ਮੁਕਤੀ ਦੇ ਦਰਸ਼ਨ ਦਾ ਮਤਲਬ ਹੈ ਮੁਕਤੀ ਦੀ ਸਮਝ ਦਰਸ਼ਨ ਦਾ ਮਤਲਬ ਹੈ ਸਮਝ ਆਉਂਦਾ ਮੁਕਤੀ ਦਾ ਦਰਸ਼ਨ ਦਾ ਮਤਲਬ ਹੈ ਮੁਕਤੀ ਦੀ ਸਮਝ ਜੇ ਮੁਕਤੀ ਅੱਖਰ ਦੇ ਦਰਸ਼ਨ ਨਾਲ ਮੁਕਤੀ ਦੀ ਸਮਝ ਆ ਗਈ ਫਿਰ ਤਾਂ ਇਹ ਗੁਰੂ ਹੈ ਅੱਖਰ ਇਹ ਸਮਝ ਨਹੀਂ ਆਈ ਮੁਕਤੀ ਦੀ ਇਹ ਮੁਕਤੀ ਮਿਲੀ ਜੇ ਸਮਝ ਆ ਗਈ ਮੁਕਤੀ ਮਿਲ ਵੀ ਗਈ ਮੁਕਤੀ ਦੀ ਸਮਝ ਆ ਗਈ ਮੁਕਤੀ ਮਿਲ ਗਈ ਇਹ ਸਭ ਅੱਖਰ ਨੇ ਭੈ ਭਰਮ ਮੁਕਤੀ ਇਹ ਅੱਖਰ ਨੇ ਅੱਖਰ ਆਪਾਂ ਮੰਨਦੇ ਆ ਸਕੂਲਾਂ 'ਚ ਮੰਨਦੇ ਪਰ ਮੁਕਤ ਜੁਗਤ ਭੈ ਭਰਮਾ ਜੁਗਤੀ ਇਹ ਸਭ ਅੱਖਰੇ ਨੇ ਸਕੂਲਾਂ 'ਚ ਮੰਨਦੇ ਨਹੀਂ ਅੱਖਰਾਂ ਜੋੜ ਕਰਨਾ ਸਿਖਾਉਂਦੇ ਨਹੀਂ ਸਕੂਲਾਂ 'ਚ ਤੇ ਇੱਥੇ ਆ ਕੇ ਨਿਯਮ ਕਿਵੇਂ ਬਦਲਤਾ ਇਹਨਾਂ ਨੇ ਸਕੂਲਾਂ 'ਚ ਕੀ ਪੜ ਗਏ ਨੇ ਇਥੇ ਆ ਕੇ ਨਹੀਂ ਬਦਲਦਾ ਇਹ ਅੱਖਰ ਨੇ ਅਸੀਂ ਆਪਣੇ ਅੰਗਰੇਜ਼ੀ 'ਚ ਲਿਖਾਂਗੇ ਮੁਕਤੀ ਨੂੰ ਇਹਨੂੰ ਪਾਉਣਾ ਪਊ ਇੱਥੇ ਅਸੀਂ ਮਮਾ ਪਾਉਨੇ ਆ ਉੱਥੇ ਦੇ ਛਗਲੇ ਬਦਲ ਕੇ ਫਿਰ ਗੁਰੂ ਜੀ ਦਾ ਰੂਪ ਬਦਲ ਗਿਆ ਮੁਕਤੀ ਜਾਂ ਅੰਗਰੇਜ਼ੀ 'ਚ ਲਿਖਾਂਗੇ ਹਿੰਦੀ 'ਚ ਲਿਖਾਂਗੇ ਪੰਜਾਬੀ 'ਚ ਲਿਖਾਂਗੇ ਉਰਦੂ 'ਚ ਲਿਖਾਂਗੇ ਚਾਰ ਰੂਪ ਅਲੱਗ-ਅਲੱਗ ਹੋਵੇ ਉਹ ਤਾਂ ਚਾਰ ਤਰ੍ਹਾਂ ਦੀ ਹੋ ਗਈ ਮੁਕਤੀ ਹੋਰੇ ਤਰ੍ਹਾਂ ਦੀ ਉਹ ਕਹਿੰਦੇ ਇਹਦਾ ਕੋਈ ਸ਼ਕਲ ਨਹੀਂ ਹੈ ਅਕਰ ਕਰਮ ਕਿਰ ਬਿਆਜ ਭਾਸ਼ਾਵਾਂ ਚ ਲਿਖ ਲੋ ਆਡਾ ਢੋ ਹੋਊਗਾ ਰੂਪ ਨਾ ਰੰਗ ਨਾ ਰੇਖ ਮੁਕਤੀ ਦਾ ਕੋਈ ਰੂਪ ਰੇ ਹੁੰਦਾ ਐਦੋਂ ਜੱਟ ਕੌਣ ਹੋਣਗੇ ਜਿੰਨੇ ਸਿੱਖ ਅਜੱਡ ਨੇ ਅੱਜ ਜਿਹੜੇ ਆਪਣੇ ਆਪ ਨੂੰ ਰੌਲਾ ਪਾਉਂਦੇ ਨੇ ਸਿੱਖੀ ਗਈ ਸਿੱਖੀ ਗਈ ਸਿੱਖੀ ਦਾ ਉਹਨਾਂ ਹੈ ਕਿੱਥੇ ਤੁਹਾਨੂੰ ਕੀ ਪਤਾ ਸਿੱਖੀ ਕੀ ਹੁੰਦੀ ਹੈ ਉਹ ਜੱਟ ਸਿੱਖੀ ਫਲਾ ਸਕਦੇ ਨੇ ਉਹ ਜੱਟਾਂ ਨੇ ਤਾਂ ਸਿੱਖੀ ਉੱਤੇ ਆਉਣ ਬਣੀ ਨਹੀਂ ਦੇਣੀ ਜਿਹੜੀਆਂ ਤੁਹਾਡੀਆਂ ਮਾਨਤਾਵਾਂ ਨੇ ਜੇ ਨਾ ਤੋੜੀਆਂ ਤਾਂ ਸਿੱਖੀ ਕਦੇ ਬਣੀ ਉੱਤੇ ਹੋਊਗੀ ਜੇ ਇਹਨਾਂ ਦੀਆਂ ਮਾਨਤਾਵਾਂ ਨੂੰ ਇੰਨੀ ਸਟ੍ਰਿਕਟਲੀ ਨਾ ਤੋੜਿਆ ਜਾਵੇ ਸਿੱਖੀ ਦੀ ਸਮਝ ਨਹੀਂ ਆਉਣ ਦੇਣੀ ਇਹਨਾਂ ਲੋਕਾਂ ਨੂੰ ਇੰਨੀ ਦਬ ਦਿੱਤੀ ਇਹਨਾਂ ਨੇ ਪਲਾਸਟਰ ਕਰਕੇ ਥੱਲੇ ਪੱਥਰ ਲਾਤੇ ਉੱਤੇ ਸਲੇਬਾਂ ਡੂੰਗੀ ਚਲੀ ਗਈ ਗੱਲ ਜੇ ਕਿਸੇ ਨੇ ਸਭ ਨਾ ਤੋੜਿਆ ਇਹਨਾਂ ਦੇ ਲੱਗੇ ਫਰਸ਼ ਕੱਟ ਕੇ ਫੇਰ ਦੇਣੀ ਬਣੀ ਵੀ ਆ ਹੈ ਮੁਕਤੀ ਇਹਦਾ ਦਬਾਉਣੇ ਨੇ ਥੱਲੇ ਪਤਾ ਹੀ ਨਾ ਲੱਗ ਜਾ ਕਿਸੇ ਨੂੰ ਕਿਸੇ ਦਾ ਕਿਵੇਂ ਪਤਾ ਲੱਗ ਜੂ ਇਹ ਦੱਸਣ ਹੈ ਕੀ ਹੈ ਜਾਂ ਫਿਰ ਦੱਸਣ ਆਪ ਇਹ ਤਾਂ ਅੱਖਰ ਨੇ ਸਾਰੇ ਮੁਕਤ ਜੁਗਤ ਭੈ ਪਰ ਅੱਖਰ ਨੇ ਉਹ ਇਤੋਂ ਤਾਂ ਉਹ ਚੰਗਾ ਇੱਕ ਇਹ ਬਾਤਾਂ ਨੇ ਕਹਿੰਦਾ ਕੋਈ ਕਿਸੇ ਨੇ ਅੱਖਰ ਕਹਿਤਾ ਜਾਂ ਮੂੰਹ ਨਾਲ ਬੋਲਦਾ ਇਹ ਬਾਤਾਂ ਨੇ ਸਮਝੇ ਅਖਰ ਕਰਮ ਕਿਰਤ ਸੁਚ ਧਰਮ ਕਰਮ ਕਿਰਤ ਸੁਚ ਧਰਮ ਇਹ ਸਭ ਅੱਖਰ ਨੇ ਲਿਖੇ ਹੋਏ ਧਰਮ ਲਿਖਿਆ ਹੋਇਆ ਧਰਮ ਹੈ ਉਹ ਸੁੱਚ ਲਿਖਿਆ ਸੁੱਚੇ ਹੋ ਅੱਖਰ ਨੇ ਜਾਂ ਬੋਲਾਂਗੇ ਸੋਚਦਾ ਆਵਾਜ਼ ਹੋ ਜੂ ਜਾਂ ਬੋਲਾਂਗੇ ਆਵਾਜ਼ ਹੋ ਜੂ ਨਹੀਂ ਉਹਨੇ ਚ ਪਹਿਲੇ ਅੱਖਰ ਲਿਖੇ ਅੱਖਰ ਹੁੰਦੇ ਨੇ ਬੋਲੇ ਤੇ ਆਵਾਜ਼ ਬਣ ਜਾਂਦੀ ਹੈ ਧੁਨ ਬਣ ਜਾਂਦੀ ਹੈ ਬਾਣੀ ਬਣ ਜਾਂਦੀ ਹੈ ਹੁਣ ਦੋਹਾਂ ਦੀ ਗੱਲ ਦੱਸੀ ਗਈ ਹੈ ਅੱਖਰ আর ਬਾਣੀ ਦਾ ਕੀ ਫਰਕ ਹੈ ਜਿੱਥੇ ਤੱਕ ਲਿਖਤਾ ਹੈ ਸਭ ਅੱਖਰ ਦੀ ਗ੍ਰੰਥ ਸਭ ਅੱਖਰ ਹੁੰਦੇ ਨੇ ਉਹ ਕਿਸੇ ਵਿਚਾਰਧਾਰਾ ਦਾ ਅਖਰੀ ਰੂਪ ਹੁੰਦਾ ਹੈ ਧਾਰਾ ਵਿਚਾਰਧਾਰਾ ਇਹ ਉਹਦਾ ਅਖਰੀ ਰੂਪ ਹੈ ਜਦ ਇਹਨੂੰ ਅੱਖਰਾਂ ਨੂੰ ਬੋਲਾਂਗੇ ਵਿਚਾਰਧਾਰਾ ਪ੍ਰਗਟ ਹੋਊਗੀ ਕੀ ਹੈ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਦੇਖੋ ਜਿੰਨਾ ਅੱਖਰ ਹੈ ਉਹਨਾਂ ਦ੍ਰਿਸ਼ਟਮਾਨ ਅਖਰ ਨੂੰ ਨਹੀਂ ਜੋ ਦ੍ਰਿਸ਼ਮਾਨ ਹੈ ਅੱਖਰ ਹੈ ਜੇਤਾ ਮਾਇਆ ਰੂਪ ਹੈ ਮਾਇਆ ਵੀ ਦ੍ਰਿਸ਼ਮਾਨ ਹੈ ਜੋ ਨੀਚੇ ਸਭ ਮਾਇਆ ਇਹ ਮਾਇਆ ਰੂਪ ਹੈ ਗ੍ਰੰਥ ਤੁਸੀਂ ਕਹਿੰਦੇ ਗੁਰੂ ਹੈ ਮੂਰਤੀ ਪੂਜਾ ਵਾਲੀ ਉਹ ਗੱਲ ਹੋ ਗਈ ਫਿਰ ਦ੍ਰਿਸ਼ਮਾਨ ਹੈ ਸਗਲ ਮਥੇਨਾ ਹਾਂ ਜੋ ਦ੍ਰਿਸ਼ਮਾਨ ਹੈ ਸਾਰੇ ਮਥੇ ਉਹ ਕਬੀਰ ਵੀ ਕਹਿੰਦਾ ਅੱਖਰ ਖਰ ਜਾਏਗੇ ਉਹ ਹਰ ਕਿਨ ਮੈਂ ਨਾ ਹੈ ਉਹੜਾ ਚੇਤਨ ਇਹਨਾਂ ਦੇ ਵਿੱਚ ਨਹੀਂ ਹੈ ਜਿਹੜੇ ਚੇਤਨ ਦੀ ਗਿਆਨ ਹੈ ਇਹਦੇ ਵਿੱਚ ਜਿਹੜੇ ਚੇਤਨ ਦਾ ਗਿਆਨ ਹੈ ਇਹਦੇ ਵਿੱਚ ਉਹ ਚੇਤਨ ਇਹਦੇ ਵਿੱਚ ਨਹੀਂ ਹੈ ਚੇਤਨ ਦਾ ਗਿਆਨ ਹੈ ਨਾ ਅੱਖਰਾਂ 'ਚ ਇਹ ਅੱਖਰ ਖਿਰ ਜਾਏਗੇ ਤਾਂ ਪੁਰਾਣੇ ਹੋ ਜਾਣੇ ਕਾਗਜ਼ ਦ੍ਰਿਸ਼ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਪਾਰ ਬ੍ਰਹਮ ਨਿਰਲੇਪ ਉਹ ਉਹ ਮਾਇਆ ਤੋਂ ਪਰੇ ਹੈ ਅੱਖਰਾਂ 'ਚ ਪਾਰ ਬਾੜਤਾ ਤੁਸੀਂ ਲਿਆ ਕੇ ਪਾਰ ਦੇ ਬਰਾਬਰ ਅੱਖਰ ਕਰਤੇ ਅੱਖਾਂ ਨੂੰ ਦੇਖਣ ਵਾਲਾ ਪਾਰਬ੍ਰਹਮ ਕਰਤਾ ਤੇ ਹੋਰ ਮਤ ਕਿਵੇਂ ਮਾਰ ਹੁੰਦੀ ਹੁੰਦੀ ਹੈ ਉਹਨਾਂ ਨੇ ਜੇ ਮੂਰਤੀ 'ਚ ਮੰਨ ਲਿਆ ਸੀ ਫਿਰ ਕੀ ਗੱਲ ਸੀ ਪਾਤੀ ਤੋੜੇ ਮਾਲਨੀ ਪਾਤੀ ਪਾਤੀ ਜਿਉ ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਿਰਜੀ ਪੂਲੀ ਮਾਲਣੀ ਆ ਇਹੋ ਸਤਗੁਰ ਜਾਲਤਾ ਹੈ ਦਿਓ ਕੀ ਇੱਥੇ ਨਹੀਂ ਲੱਗਦੀ ਇਹ ਗੱਲ ਇੱਥੇ ਵੀ ਇਹ ਗੱਲ ਲੱਗਦੀ ਇਹ ਆ ਸਾਬਤ ਕਰੋਗੇ ਇਹ ਜੀਵਨ ਜੀਵਨ ਹੈ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਉਂਦੀ ਜਾਗਦੀ ਕੋਈ ਚੀਜ਼ ਹੈ ਸਾਬਤ ਕਰੋ ਪਰ ਤੁਸੀਂ ਰਵਾਲੇ ਦੇ ਕੇ ਬੰਦ ਨਹੀਂ ਕਰ ਸਕਦੇ ਜੇ ਜਿਉਂਦੀ ਜਾਗਦੀ ਉਹ ਥੱਪੜ ਮਾਰੂ ਮੂੰਹ ਤੇ ਫਿਰ ਆਪ ਬੋਲੂ ਤੁਹਾਨੂੰ ਕਾਹਦੇ ਬੋਲਣ ਦੋ ਫਿਰ ਪਾੜ ਕੇ ਮੈਂ ਕਰ ਲਵਾਂਗੇ ਅਕਲ ਤੇ ਕੰਮ ਲੈਣਾ ਸਾਡਾ ਪਰਮੇਸ਼ਰ ਤਾਂ ਹੀ ਤੂੰ ਕਹਿੰਦੇ ਸੀ ਸਿੱਖ ਦੇ ਨੇੜੇ ਅਕਲ ਕਿਵੇਂ ਆਜੂ ਹਿੰਦੂ ਕਹਿੰਦੇ ਨੇ ਕਹਿੰਦੇ ਸਿੱਖ ਔਰ ਅਕਲ ਦੋਹਾਂ ਦਾ ਮੇਲੇ ਨਹੀਂ ਉਹਨਾਂ ਨੂੰ ਬਹੁਤ ਦੇਰ ਦਾ ਪਤਾ ਹੈ 40 50 ਸਾਲ ਦਾ ਮੈਨੂੰ ਸੁਣਦੇ ਰਹੋ ਮੈਨੂੰ ਕੀ ਪਤਾ ਵੀ ਸਿਆਪਾ ਕੀ ਹੈ ਕਿੱਥੋਂ ਕਿਉਂ ਕਹਿੰਦੇ ਨੇ ਉਹਨਾਂ ਨੂੰ ਗੱਲ ਦਾ ਵਿੱਚੋਂ ਪਤਾ ਸੀ ਕਿ ਅਸੀਂ ਵਿਗਾੜਦਾ ਇਹਨਾਂ ਦਾ ਸਭ ਕਹਿੰਦੇ ਨਹੀਂ ਸੀ ਜੇ ਸੱਚ ਕਹਿੰਦੇ ਫਿਰ ਵੀ ਢੋਲ ਲੱਗ ਜਾਂਦੇ ਕਹਿੰਦੇ ਅਕਲ ਸਿੱਖਦਾ ਤਾਂ ਮੇਲੇ ਨਹੀਂ ਜਿਨ੍ਹਾਂ ਨੇ ਸਿੱਖੀ ਅਪਣਾਈ ਦੇਖੋ ਅੱਜ ਉਹਨੇ ਜੱਟ ਇਹੀ ਹਰ ਬਣ ਸੀ ਟੋਲਾ ਸਾਰਾ ਜਿਨ੍ਹਾਂ ਨੇ ਸਿੱਖੀ ਜੂਨੀ ਰੱਖੀ ਪ੍ਰਚਾਰ ਚ ਉਹਦੀ ਜਨ ਇਹਨਾਂ ਦੇ ਮਹੰਤ ਬੜੇ ਸੱਤਾ ਜੱਟਾਂ ਦੇ ਮਹੰਤ ਦਿਖਾਓ ਕੋਈ ਕੋਈ ਨਹੀਂ ਮਹੰਤ ਫਰੀ ਜਨਾਂ ਜਨੇ ਮਹੰਤ ਜਿਨ੍ਹਾਂ ਨੇ ਜੂਨੀ ਰੱਖੀ ਕੀਰਤਨ ਕਰਦੇ ਰਹੇ ਉਹ ਹਰੀ ਜਨਾਂ ਜਨੇ ਉਹ ਜੋ ਪੜਦੇ ਰਹੇ ਨੇ ਬਾਣੀ ਕੀਰਤਨ ਵੀ ਕਰਦੇ ਰਹੇ ਮਾਨਤ ਪਏ ਨੇ ਹੁਣ ਵੀ ਨੇ ਇਹਨਾਂ ਦੇ ਮਾਨਤ ਉਹ ਵੀ ਵਿਚਾਰੇ ਪੰਜਾਬੀ ਦਾ ਬੜੇ ਜ਼ਰੂਰ ਸੀਗੇ ਸਾਡੇ ਤਾਂ ਪੰਜਾਬੀ ਵੀ ਨਹੀਂ ਪੜਦੇ ਕਬ ਜਾ ਇਹਨਾਂ ਨੇ ਕਰ ਲਿਆ ਪਿੱਛੋਂ ਆ ਕੇ ਇਹ ਚਲੇ ਗਏ ਮਿਸਰਾਂ ਦਾ ਵਿੱਚ ਰਾਜ ਵੱਲ ਨੂੰ ਚਲੇ ਗਏ ਉਹ ਪ੍ਰਚਾਰ ਵੱਲ ਨੂੰ ਰੱਖੇ ਇਹਨਾਂ 'ਚ ਸਿੱਖੀ ਕਿੱਥੋਂ ਹੈ ਉਹਨਾਂ ਦੀ ਸਿੱਖੀ ਹੋ ਗਈ ਲਾਲਚ ਦੀ ਕਬਜ਼ੇ ਦੀ ਡਾਂਗ ਦੀ ਉਹਨਾਂ ਦੀ ਸਿੱਖੀ ਹੈ ਪ੍ਰਚਾਰ ਦੀ ਉਹਨਾਂ ਦੇ ਪ੍ਰਚਾਰ ਚੱਲਦਾ ਰਿਹਾ ਮਹੰਤ ਸੀਗੇ ਇਹਨਾਂ ਦੇ ਪਿੰਡਾਂ 'ਚ ਉਹ ਪ੍ਰਚਾਰ ਦੀ ਵਜ੍ਹਾ ਨਾਲ ਸਿੱਖੀ ਦਾ ਪੈਣਾ ਹੁਣ ਕਿੱਥੇ ਲੜਾਈ ਹੈ ਗੋਲਕ ਦੀ ਹੁਣ ਗਿਆਨ ਦੋਹਾਂ ਕੋਲ ਨਹੀਂ ਉਹ ਸਮਝ ਸਿੱਖੀ ਦੀ ਦੋਹਾਂ ਕੋਲ ਪਰ ਹਾਂ ਉਹਨਾਂ ਦਾ ਬੇਜ਼ ਗੁਰਬਾਣੀ ਹੈ ਗੁਰਬਾਣੀ ਦੀ ਵਜ੍ਹਾ ਨਾਲ ਜੁੜੇ ਨੇ ਇਹ ਜਿੰਦਾਬਾਦ ਮੁਰਦਾਬਾਦ ਦੀ ਵਜ੍ਹਾ ਨਾਲ ਜੁੜੇ ਨੇ ਜਿੰਨੇ ਸਿੱਖ ਬਣਦੇ ਨੇ ਆਪਣੇ ਸਿਆਸੀ ਤੌਰ ਤੇ ਬਣਦੇ ਨੇ ਸਿੱਖ ਦਾੜੀ ਕੇ ਰੱਖ ਲੈ ਬਈ ਲੀਡਰ ਬਣਾ ਲਾਂਗੇ ਤੈਨੂੰ ਬਸ ਲੀਡਰ ਬਣਾ ਲਾਂਗੇ ਤੈਨੂੰ ਦਾੜੀ ਕੇ ਰੱਖਣੇ ਪੈਣਗੇ ਉਦਾਰ ਰੱਖਦੇ ਨੇ ਉਹ ਰੱਖਦੇ ਨੇ ਦਾੜੀ ਕੇ ਪਾੜ ਦਾ ਕਿਸੇ ਨੂੰ ਕਰਨਾ ਨਹੀਂ ਆਉਂਦਾ ਕੋਈ ਲੀਡਰ ਮੈਨੂੰ ਸ਼ੁੱਧ ਪਾੜ ਕਰਕੇ ਦਿਖਾ ਦੇ ਉਹ ਕਹਿੰਦਾ ਸਾਡਾ ਕੰਮ ਨਹੀਂ ਪਾੜ ਕਰਨਾ ਉਹਨੇ ਤਾਂ ਜਵਾਬ ਦਿੱਤਾ ਵੀ ਇਹ ਕੰਮ ਗ੍ਰੰਥੀਆਂ ਦਾ ਸਿੱਖ ਕਾਦੇ ਹੋ ਫਿਰ ਤੁਸੀਂ ਕਿਹਦੇ ਸਿੱਖੋ ਸਿੱਖ ਨੇ ਗੋਲ ਕਰੇ ਜਿਹੜੇ ਬਾਣੀ ਨਾਲ ਜੁੜੇ ਨੇ ਗੁਰੂ ਦੇ ਨੇ ਚਾਹੇ ਚਲੋ ਕਮੜੇ ਸਮੜੇ ਜਿਹੇ ਜੇ ਵੀ ਹੈ ਜੁੜੇ ਤਾਂ ਬਾਣੀ ਨਾਲ ਹੋਏ ਨੇ ਜਿਹੜੇ ਮਾਇਆ ਨਾਲ ਜੁੜੇ ਨੇ ਬੋਲ ਕਰੇ ਉਹਨਾਂ ਨੇ ਗੋਲਕ ਕਰਕੇ ਸਿੱਖ ਬਣੇ ਇੱਕ ਬਾਣੀ ਦੇ ਪ੍ਰਭਾਵ ਤੋਂ ਸਿੱਖ ਬਣੇ ਦੋਹਾਂ ਹੀ ਫਰਕ ਹੈ ਸ਼ਲੋਕ ਹੱਥ ਕਲਮ ਰਮ ਤੁਸੀਂ ਸਮਝਾ ਸਕਦੇ ਹੋ ਸਵਾਲ ਇਹ ਛੇਤੀ ਕਿਉਂ ਸਮਝਾ ਸਕਦੇ ਛੇਤੀ ਉਹਨੂੰ ਸਮਝਾ ਸਕਦੇ ਹੋ ਜਿਹੜਾ ਥੱਲੇ ਬਾਣੀ ਨਾਲ ਜੁੜ ਕੇ ਆਇਆ ਚਾਹੇ ਉਹਨੂੰ ਗਿਆਨ ਹੈ ਚਾਹੇ ਨਹੀਂ ਉਹ ਸ਼ਰਧਾ ਰੱਖ ਕੇ ਹੀ ਆਇਆ ਚਾਹੇ ਬਾਣੀ ਦੇ ਆਇਆ ਤਾਂ ਬਾਣੀ ਨਾਲ ਨਾ ਜੁੜ ਕੇ ਸ਼ਰਧਾ ਰੱਖ ਕੇ ਆਇਆ ਗਿਆਨ ਨਹੀਂ ਹੈਗਾ ਆਇਆ ਤਾਂ ਗੁਰਬਾਣੀ ਨਾਲ ਜੁੜ ਕੇ ਆਇਆ ਉਹ ਤੇ ਉਹਨੂੰ ਛੇਤੀ ਬਣਾਇਆ ਜਾ ਸਕਦਾ ਉਹ ਵਿਰੋਧ ਘੱਟ ਕਰ ਲੂਗੇ ਵਿਰੋਧ ਘੱਟ ਉਹ ਜਿਹੜੇ ਰਵਿਦਾਸ ਤੇ ਜਾ ਕੇ ਅੜ ਗਏ ਉਹ ਕਿਉਂ ਅੜ ਗਏ ਉਹ ਰਿਐਕਸ਼ਨ ਹੋ ਗਿਆ ਉਹਨਾਂ ਨੂੰ ਐਕਸ਼ਨ ਦਾ ਰਿਐਕਸ਼ਨ ਹੋ ਜਾਂਦਾ ਇਹਨਾਂ ਨੇ ਉੱਚੀ ਜਾਤਾਂ ਵਾਲਿਆਂ ਨੂੰ ਨਾਨਕ ਨੂੰ ਹਾਈਲਾਈਟ ਕਰਨਾ ਸ਼ੁਰੂ ਕਰਤਾ ਜ਼ਿਆਦਾ ਭਗਤ ਉਹ ਕਹਿੰਦੇ ਭਗਤ ਪਹਿਲਾਂ ਨੇ ਭਗਤਾਂ ਤੋਂ ਬਾਅਦ ਨਾਨਕ ਨੂੰ ਗਿਆਨ ਹੋਇਆ ਉਹ ਉਧਰ ਹੋ ਗਏ ਉੱਥੇ ਜਾਤੀਵਾਦ ਕਰਨ ਲਈ ਇਹਨਾਂ ਨੇ ਜਾਤੀਵਾਦ ਵਟਾਉਣ ਵਾਲੀ ਗੱਲ ਜਿਹੜੀ ਗੁਰਬਾਣੀ ਦੀ ਕਹੀ ਹੋਈ ਸੀ ਭਗਤਾਂ ਦੀ ਕਹੀ ਦੋਹਾਂ ਨਹੀਂ ਛੱਡਦੀ ਦੋਹਾਂ ਨਹੀਂ ਛੱਡਦੀ ਕਸੂਰ ਇੱਥੇ ਦੋਏ ਕਸੂਰਵਾਰ ਬਰਾਬਰ ਦੇ ਨੇ ਉਹ ਵੀ ਕਸੂਰਵਾਰ ਨੇ ਉਹ ਤੇ ਬਰਾਬਰ ਦੇ ਕਸੂਰਵਾਰ ਨੇ ਪਰ ਕਿਸੇ ਐਕਸ਼ਨ ਦਾ ਰਿਐਕਸ਼ਨ ਹੋਇਆ ਉਹ ਆਪਣੇ ਆਪ ਨੂੰ ਸੁਪੀਰੀਅਰ ਮੰਨਣ ਲੱਗ ਗਏ ਇਹਨਾਂ ਨੂੰ ਇਨਫੀਰੀਅਰ ਕਹਿਣ ਲੱਗ ਗਏ ਹੁਣ ਬਜਾਏ ਇਹਦੇ ਕਿ ਗੁਰਮਤਿ ਦਾ ਪ੍ਰਚਾਰ ਕਰਦੇ ਪਰਮਾਤਮਾ ਦੇ ਜਵਾਬ ਦਿੰਦੇ ਨੇ ਫਿਗਰ ਸਪੀਰ ਦਾ ਇਹ ਰਿਐਕਸ਼ਨ ਕਰ ਗਏ ਗਿਆਨ ਹੈ ਦੋਹਾਂ ਕੋਲੇ ਨਹੀਂ ਗੁਰਬਾਣੀ ਦੀ ਸਮਝ ਦੋਹਾਂ ਕੋਲੇ ਨਹੀਂ ਉਹ ਝਗੜਾ ਹੋਣਾ ਜ਼ਰੂਰੀ ਸੀ ਕੀਰਤਨ ਕਰਨਾ ਪਾਠ ਪੜਨਾ ਇਹ ਕਰਨਾ ਹੁਣ ਤਾਂ ਆਪਣੇ ਜਿਹੜੇ ਖੰਡ ਪਾਠ ਹੁੰਦੇ ਨੇ ਇਹ ਗੱਲ ਅਲੱਗ ਹੈ ਗੁਰਬਾਣੀ ਨੂੰ ਡੀਪਲੀ ਸਮਝਣਾ ਇਹ ਗੱਲ ਹੋਰ ਹੈ ਸਮਝਣਾ ਮੰਨਣਾ ਇਹ ਗੱਲ ਹੋਰ ਹੈ ਉਹ ਤਾਂ ਫਾਰਮੈਲਟੀਆਂ ਨੇ ਪਿਆ ਵੀ ਹੁਣ ਬਈ ਬਜ਼ੁਰਗ ਦਾ ਭੋਗ ਪਾਉਣਾ ਹੈ ਬਰਸੀ ਬਣਾਉਣੀ ਹੈ ਖੰਡ ਪਾਠ ਕਰਾਉਣਾ ਹੈ ਸਹਿਜ ਪਾਠ ਕਰਾਉਣਾ ਹੈ ਕਰਾਉਣਾ ਹੀ ਹੈ ਮੁੰਡੇ ਦਾ ਵਿਆਹ ਹੈ ਕੁੜੀ ਦਾ ਵਿਆਹ ਹੈ ਖੰਡ ਪਾਠ ਕਰਾਉਣਾ ਘਰ ਦਾ ਕੋਈ ਸੁਣਦਾ ਉਹਨੂੰ ਉਹ ਤਾਂ ਫਾਰਮੈਲਟੀਆਂ ਨੇ ਸਾਰੀ ਕਾਰਨ ਤਾਂ ਹੋਗਾ ਫਾਰਮੈਲਟੀ ਫਾਰਮੈਲਟੀ ਧਰਮ ਨਹੀਂ ਹੁੰਦਾ ਫਾਰਮੈਲਟੀਆਂ ਹੋਰ ਮਿਲ ਗਈਆਂ ਧਰਮ ਫਾਰਮੈਲਟੀ ਜਦੋਂ ਧਰਮ ਫਾਰਮੈਲਟੀ ਬਣ ਜਵੇ ਫਿਰ ਧਰਮ ਗਿਆ ਅਸਲ ਤੇ ਮਨ ਵਿੱਚ ਧਰਮ ਦੀ ਇੱਜ਼ਤ ਨਾ ਰਹੀ ਨਾ ਸ਼ਰਧਾ ਰਹੀ ਨਾ ਭਰੋਸਾ ਰਿਹਾ ਦੋ ਚੀਜ਼ਾਂ ਖਤਮ ਤੇ ਫਾਰਮੈਲਿਟੀ ਬਣ ਗਈਆਂ ਚੀਜ਼ਾਂ ਸ਼ਰਧਾ ਸ਼ਰਧਾ ਵੀ ਚਲੀ ਗਈ ਭਰੋਸਾ ਇੱਕ ਪਾਸੇ ਰਿਹਾ ਸ਼ਰਧਾ ਵੀ ਚਲੀ ਗਈ ਤੇ ਸ਼ਰਧਾ ਵੀ ਨਹੀਂ ਰਹੀ ਸ਼ਰਧਾ ਨਹੀਂ ਫਾਰਮੈਲਿਟੀ ਹੈ ਵੀ ਚਲੋ ਬਹਾਨੇ ਸਰ ਲੋਕ ਇਕੱਠੇ ਹੋ ਜਾਣ ਕਹਿੰਦੇ ਇਹ ਤਾਂ ਬਹਾਨਾ ਬਣਾਇਆ ਇਕੱਠ ਕਰਨ ਸ਼ਲੋਕ ਇਕੱਠ ਕਰਨ ਦਾ ਹੀ ਬਹਾਨਾ ਹੈ ਉਹਦੇ ਵੀ ਕਰਨ ਲੋਕ ਭੋਗ ਵੇਲੇ ਸੁਣ ਕੋਈ ਨਹੀਂ ਆਉਂਦਾ ਭੋਗ ਵੇਲੇ ਆਉਂਦਾ